ਚਿਤ ਸਿਮਰਨ ਕਰੂੰ ਨੈਣ ਅਵਲੋਕਣੋ ਸ਼ਰਮਣ ਬਾਣੀ ਸੁਜਸ ਪੂਰ ਰਾਖੂ ਅਗਲੇ ਮਨਸੋ ਮਦ ਕਰ ਕਰੂੰ ਚਰਨ ਹਿਰਦੇ ਧਰੂੰ ਰਸਨ ਅੰਮ੍ਰਿਤ ਰਾਮ ਨਾਮ ਭਾਖੂੰ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੋਤੋਂ ਮੋੜ ਮਹਿੰਗੀ ਲਈ ਜੀ ਸਟੈ ਰਹਾਉ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਵ ਬਿਨ ਭਗਤੀ ਨੇ ਹੋਏ ਤੇਰੀ ਕਹਿਣ ਵਿਦਾਸ ਇੱਕ ਬੇਨਤੀ ਹਰ ਸਿਉ ਪੈਜ ਰੱਖੋ ਰਾਜਾ RAM ਮੇਰੀ ਹੁਣ ਜਿਹੜੀ ਪਹਿਲੀ ਗੱਲ ਕਹੀ ਹੈ ਉਹ ਆਪਣੀ ਅਵਸਥਾ ਕਹਿ ਹੁੰਦੀ ਹੈ ਉਸ ਅਵਸਥਾ ਦੇ ਵਿੱਚ ਜਿਹੜੀ ਕਹਿ ਰਿਹਾ ਹੈ ਅਵਸਥਾ ਕਿਹੜੀ ਚ ਪਿਆ ਆਦਮੀ ਬੈਠਾ ਹੈ ਉਹ ਸਾਰੀ ਅਵਸਥਾ ਦਸੀਏ ਖੋਲ ਕੇ ਦੂਏ ਸ਼ਬਦ ਦੇ ਵਿੱਚ ਚਿੱਤ ਸਿਮਰਨ ਕਰੂੰ ਚਿੱਤ ਦੇ ਅੰਦਰ ਦਾ ਸਿਮਰਨ ਉਹਦਾ ਅੰਦਰ ਦਾ ਸ਼ਬਦ ਵਿਚਾਰ ਚੱਲਦੀ ਹੈ ਨੈਣ ਅਬਲੇ ਦੀ ਵਿਚਾਰ ਜਦ ਵੀ ਚੱਲਦੀ ਆ ਕਿਤੇ ਗਲਤੀ ਨਾ ਲੱਗੀ ਹੋਵੇ ਤਾਂ ਹੀ ਦਾ ਕਹਿਣਾ ਕਾਰਨ ਕਬਰ ਦਾ ਬੋਲ ਕਿਤੇ ਮੇਰੀ ਸਮਝਣ ਕਿਤੇ ਗਲਤੀ ਤਾਂ ਨਹੀਂ ਹੈ ਅਬੋਲ ਉਹ ਹੈ ਕਿਤੇ ਬਿੱਡੂ ਤਾਂ ਨਹੀਂ ਕਿਤੇ ਉਲਟ ਸਮਝ ਲਈ ਕੁਰਬਾਨੀ ਇਸ ਕਰਕੇ ਸਬਰ ਚੱਲੂਗਾ ਸਾਲ ਸਭ ਸਬਰੋ ਗੋਬਿੰਦ ਆਪਣੀ ਤਾਂ ਨਹੀਂ ਗਲਤੀ ਬਾਰ-ਬਾਰ ਬਾਰ-ਬਾਰ ਉਹ ਸਵਾਲ ਦੇਖ ਰਿਹਾ ਚਾਹੇ ਠੀਕ ਹੈ ਚੈੱਕ ਕਰਕੇ ਵੀ ਕਿਤੇ ਕੋਈ ਗਲਤੀ ਤਾਂ ਨਹੀਂ ਹੈ ਚਾਹੇ ਠੀਕ ਹੈ ਜਿੰਨਾ ਚਿਰ ਪਰਚਾਲਾ ਫੜਦਾ ਨਹੀਂ ਚੈੱਕ ਕਰਦਾ ਕੀ ਹਰਜ ਕੀ ਹੈ ਟਾਈਮ ਹੈ ਸਾਡੇ ਕੋਲ ਚੈੱਕ ਕਰਨ ਦਾ ਹਰਜ ਕੀ ਹੈ ਫੇ ਚੈੱਕ ਕਰੋ ਕਰ ਚੈੱਕ ਕਰਦੇ ਰਹੋ ਉਹ ਸਿਵਲ ਦਾ ਵੀ ਚੈੱਕ ਕਰਨਾ ਖੋਜਤ ਖੋਜਤ ਅੰਮ੍ਰਿਤ ਪੀਆ ਖੋਜ ਚੱਲਦੀ ਹੈ ਤੇ ਜਿੰਨਾ ਚਿਰ ਪੀ ਨਹੀਂ ਲੈਂਦਾ ਉਹਨਾਂ ਚਿਰ ਖੋਜ ਚੱਲੂਗੀ ਖੋਜਦੇ ਖੋਜਦੇ ਨਹੀਂ ਪੀਣਾ ਖੋਜ ਨਹੀਂ ਬੰਦ ਕਰ ਸਕਦਾ ਜਿੰਨਾ ਚਿਰ ਪੀਂਦਾ ਨਹੀਂ ਹੈ ਖੋਜ ਕਿਵੇਂ ਬੰਦ ਕਰ ਲੂ ਖੋਜ ਨਹੀਂ ਬੰਦ ਹੋ ਸਕਦੀ ਜਿੰਨਾ ਚਿਰ ਅੰਮ੍ਰਿਤ ਮਿਲ ਨਹੀਂ ਜਾਂਦਾ ਜਿੰਨਾ ਚਿਰ ਕੋਈ ਚੀਜ਼ ਮਿਲ ਨਹੀਂ ਜਾਂਦੀ ਜਿੰਨਾ ਚਿਰ ਪਾਣੀ ਪਹੁੰਚ ਨਹੀਂ ਜਾਂਦਾ ਬੋਰ ਕਿਵੇਂ ਬੰਦ ਕਰਦਾ ਫਿਰ ਅੱਜ ਪਾਣੀ ਦਾ ਤਾਂ ਪਹੁੰਚੇ ਨਹੀਂ ਹੋਰ ਬੰਦ ਕਰਦਾ ਦੂਜੇ ਤੇ ਇਸ ਕਰਕੇ ਜਿੱਦਾਂ ਚਿਰ ਪ੍ਰਾਪਤੀ ਜੀ ਉਹਨਾਂ ਚਿਰ ਖੋਜ ਚਲਦੀ ਰਹੂ ਚਾਹੇ ਠੀਕ ਹੈ ਖੋਜਤ ਖੋਜ ਦਾ ਬਲ ਪੀ ਖੋਜ ਤੇ ਖੋਜ ਦੇ ਨਹੀਂ ਹੀ ਪੀੜ ਪੀਸਤ ਪੀਸ ਤੇ ਹੀ ਚਾਬਣਾ ਕੋਈ ਕਹਿੰਦਾ ਪੀਸ ਤੇ ਪੀਸ ਚਾਬਿਆ ਦੇ ਦੇਵੇ ਸਾਥ ਪੀਸ ਦੇ ਪੀਸ ਦੇ ਨੇ ਚਾਬਣਾ ਖੋਜ ਦੇ ਖੋਜ ਤੇ ਨਹੀਂ ਪੀੜ ਫਿਰ ਕੰਮ ਛੱਡਤਾ ਇਹ ਖੋਜ ਛੱਡਤੀ ਕੰਮ ਛੱਡ ਗਿਆ ਪੀਣਾ ਛੱਡਤਾ ਬਰੀਕ ਕਰਨਾ ਛੱਡਤਾ ਕੰਮ ਛੱਡਤਾ ਫਿਰ ਤਾਂ ਤੂੰ ਸਿਮਰਨ ਕਰੂੰ ਨੈਣ ਅਵਲੋਕਣੋ ਨੈਣ ਕੀ ਕਾਦੇ ਵਾਸਤੇ ਦੇਵਾ ਕਿੱਥੇ ਦਰਸ਼ਨ ਵਾਸਤੇ ਅਵਲੋਕਣ ਹੁੰਦਾ ਦੇਖਣਾ ਨੈਣਾਂ ਦੇ ਵਿੱਚ ਪਿਆਸ ਦਿਸ ਦਰਸ਼ਨ ਦੀ ਹੈ ਚਿੱਤ ਦੇ ਵਿੱਚ ਸਿਮਰਨ ਸ਼ਰਵਣ ਬਾਣੀ ਇਹ ਕਿਤੇ ਕੋਈ ਗਲਤੀ ਤਾਂ ਨਹੀਂ ਕਿਤੇ ਲੱਗੀ ਮੈਨੂੰ ਸ਼ਰਵਣ ਬਾਣੀ ਸ਼ਰਵਣ ਜਿਹੜੇ ਕੰਨ ਨੇ ਧਿਆਨ ਸੁਰਤ ਕਿੱਥੇ ਸ਼ਰਵਣ ਦਾ ਅਰਥ ਹੁੰਦਾ ਸੁਰਤ ਕੱਲੀ ਸੁਰਤ ਸੁਭਾਏ ਲਿਖਿਆ ਹੈ ਧਿਆਨ ਕਾਜ ਹੈ ਧਿਆਨ ਬਾੜੀ ਚ ਬਿਨਾਂ ਗੱਲਾਂ ਦੇ ਸੁਣਨ ਵਾਲੀ ਚ ਅੱਖਾਂ ਕਿਤੇ ਨੇ ਕੰਨ ਕਿਤੇ ਹੈ ਚਿੱਤ ਕਿਤੇ ਹੈ ਤੇ ਆਪਣਾ ਆਪਣਾ ਕੰਮ ਕਰ ਰਹੇ ਨੇ ਚਿੱਤ ਕਰਕੇ ਸਮਝਣਾ ਧਿਆਨ ਕਰਕੇ ਬਾਣੀ ਦੀ ਸੋਢੀ ਹੈ ਧਿਆਨ ਅਵਲੋਕਣੋ ਨੈਣ ਅੰਦਰ ਲਾ ਦੇ ਬਾਹਲੀ ਅੱਖ ਦੀ ਧਿਆਨ ਅਵਲੋਕਣੋ ਅਵਲੋਕਣੋ ਅਵਲੋਕਣ ਦਰਸ਼ਕ ਦੇਖਣਾ ਦੇਖਣਾ ਸੁਜਾਸ ਪੂਰ ਰੱਖੂ ਇਸ ਕਰਕੇ ਸੁਜਾਸ ਜਿਹੜਾ ਜਿਹੜਾ ਜਸ ਹੈ ਤਾਂ ਪੂਰਾ ਪੂਰ ਹੋ ਰਿਹਾ ਹੈ ਇਹ ਜਸ ਇਹ ਹੀ ਜਸ ਹੈ ਜਸ ਸੰਤਨ ਭਰ ਕੇ ਰੱਖਣਾ ਤੇਰੇ ਅੰਦਰ ਜੇ ਹੁਣ ਖਾਲੀ ਚਾਟੀ ਹੋਵੇ ਰੜਕੂ ਕੇ ਮੈਂ ਉਹਨੂੰ ਖਾਲੀ ਚਾਟੀ ਤਾਂ ਕੋਈ ਰੜਕਦਾ ਨਹੀਂ ਨਾ ਹੈ ਸਿਮਰਨ ਕਾਲਾ ਕਰਨਾ ਗੁਰਬਾਣੀ ਦਾ ਕਰਨਾ ਜੇ ਕੁਝ ਪਾਇਆ ਹੋਇਆ ਅੰਦਰ ਉਹਦਾ ਹੀ ਕਰਨਾ ਮਨਸੋਂ ਮਤ ਗੁਰ ਕਰੂੰ ਚਰਨ ਚਰਨ ਹਿਰਦੇ ਧਰੂੰ ਮਨ ਕੀ ਹੈ ਮਨ ਵਧੂ ਕਰ ਮਿੱਠਾ ਸ਼ਾਦ ਵਰਗਾ ਕੋੜਾ ਨਹੀਂ ਬੋਲਦਾ ਮਨਸੋਂ ਮਧੂ ਕਰ ਮਧੂ ਪਰ ਹੁੰਦਾ ਪ੍ਰੇਮ ਦੇ ਵਿੱਚ ਭਿਜਿਆ ਹੋਇਆ ਮਨ ਮਨ ਪ੍ਰੇਮਾ ਭਗਤੀ ਭਿਜਿਆ ਹੈ ਪ੍ਰੇਮ ਦੇ ਵਚਨ ਮਿੱਠੇ ਹੁੰਦੇ ਨੇ ਦੂਏ ਕੋੜੇ ਹੁੰਦੇ ਚਰਨ ਹਿਰਦੇ ਧਰੂ ਚਰਨ ਹਿਰਦੇ ਧਰੂ ਜਿਹੜੇ ਗੋਲਡ ਤੇਰੇ ਹਿਰਦੇ ਧਾਰਨ ਕੀਤੇ ਹਨ ਜਿਹੜੇ ਗੁਣ ਹਿਰਦੇ ਧਾਰਨ ਕਰਦਾ ਜਾ ਰਿਹਾ ਕਿਤੇ ਕੋਈ ਗੁਣ ਕਮਤਾ ਨਹੀਂ ਮੇਰੇ ਚ ਕਿਸੇ ਗੁਣ ਦੀ ਕਮੀ ਨਾਲੇ ਅੜਚਨ ਪੈਣੀ ਹੈ ਕਿਸੇ ਗੁਣ ਦੀ ਕੋਈ ਕਮੀ ਰਹਿ ਗਈ ਤਾਂ ਅੜਚਨ ਪੈ ਰਹੀ ਹੈ ਕਿਹੜੇ ਗੁਣ ਦੀ ਕੀ ਕਮੀ ਹੈ ਨਿਰਵੈਰਤਾ ਦੀ ਕਮੀ ਤਾਂ ਨਹੀਂ ਕਿਤੇ ਪ੍ਰੇਮ ਦੀ ਕਮੀ ਤਾਂ ਨਹੀਂ ਕਿਤੇ ਕਿਤੇ ਬਹੁਤ ਨਹੀਂ ਬੋਲੇ ਕਿ ਪ੍ਰੇਮ ਜੇ ਉਹ ਹੈ ਪ੍ਰੇਮ ਦੀ ਕਮੀ ਪੈਦਾ ਕਰ ਦਿੰਦੀ ਉਹ ਉਹ ਪ੍ਰੇਮ ਦੇ ਕਾਰਨ ਪੈਦਾ ਕਰਦਾ ਉਹ ਆਪਣਾ ਪਰਾਇਆ ਹੋ ਗਿਆ ਨਾ ਪ੍ਰੇਮ ਉੱਥੇ ਰਹਿ ਗਿਆ ਜਿੱਥੇ ਆਪਣਾ ਪਰਾਇਆ ਉੱਥੇ ਪ੍ਰੇਮ ਨਹੀਂ ਹੁੰਦਾ ਉੱਥੇ ਬਹੁਤ ਹੁੰਦਾ ਰਸਨ ਅੰਮ੍ਰਿਤ ਨਾਮ ਨਾਮ ਭਾਖੂ ਰਸਨ ਜਿਹੜੀ ਹੈ ਬੁੱਧੀ ਜਿਹੜੀ ਹੈ ਰਸਤੇ ਬੁੱਧੀ ਨੂੰ ਕਹਿੰਦੇ ਨੇ ਜੀਵ ਨੂੰ ਕਹਿੰਦੇ ਬੋਲਣਾ ਬੁੱਧੀ ਨਾਲ ਆ ਨਾਲ ਬੋਲਣਾ ਕੀ ਕੀਜਾ ਦਾਨ ਜਿਹੜਾ ਗਿਆਨ ਦਾ ਦਾਨ ਦੇਣਾ ਦੇਣਾ ਅਗਲ ਨਾਲ ਦੇਣਾ ਹੈ ਅਕਲੀ ਸਾਹਿਬ ਸਾਹਿਬ ਰਸਨਾ ਅਕਲ ਹੁੰਦੀ ਹੈ ਉਹ ਜੀਵ ਤਾਂ ਬੋਲਣ ਵਾਸਤੇ ਉਤਰੀ ਹੈ ਰਸਨਾ ਅੰਮ੍ਰਿਤ ਨਾਮ ਪਖੂ ਇਹਦੇ ਨੂੰ ਗੁਰਬਾਣੀ ਰਚਣ ਦੀ ਇੱਛਾ ਤਿਆਰੀ ਬੈਠਾ ਕਰੀ ਜੇ ਸੁਣੂ ਤਾਂ ਹੀ ਬੋਲੂ ਜੇ ਦਰਸ਼ਨ ਕੋ ਦੇਖੂ ਤਾਂ ਹੀ ਦਸੂ ਮੈਂ ਕੀ ਦੇਖਿਆ ਉਹੀ ਦਸੂ ਸੋ ਬੋਲਣ ਜੋ ਪੇਖੇ ਅੱਖੀ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟਾ ਮੇਰੀ ਪ੍ਰੀਤ ਹੈ ਗੋਬਿੰਦ ਨਾਲ ਕਿੰਨੀ ਹੈ ਕਿੱਥੇ ਹੈ ਹਿਰਦੇ ਵਿੱਚ ਹੈ ਘਟਾ ਘਟਾ ਦਾ ਮਤਲਬ ਘਟਣ ਘਟਣ ਦਾ ਨਹੀਂ ਜਿਨੀ ਘਟਾ ਹੈ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨੀ ਘਟਾ ਹੈ ਘਟ ਘਟ ਹਰ ਜਿੰਨੀ ਵੀ ਪ੍ਰੀਤ ਮੇਰੀ ਹੈਗੀ ਆ ਅੰਦਰੇ ਹੈ ਬਾਹਰ ਨਹੀਂ ਹੈ ਦਿਖਾਵੇ ਨਹੀਂ ਪ੍ਰੀਤ ਮੇਰੀ ਹੈ ਬਾਹਰ ਦਾ ਦਿਖਾਵੇ ਨਹੀਂ ਹੁੰਦੀ ਹੈ ਪ੍ਰੀਤ ਮੇਰੇ ਦਾ ਅੰਦਰੇ ਹੈ ਕਿਸੇ ਨੂੰ ਨਹੀਂ ਭੇਜਦਾ ਹੈਗਾ ਪ੍ਰੀਤ ਦਾ ਫਰੀਦ ਦਾ ਭੇਦ ਦਸੀਦਾ ਹੁੰਦਾ ਹਿਰਦੇ ਜਾਂ ਫਰੀਦ ਅੰਦਰ ਹੈ ਉਹ ਜਿਹਦਾ ਹੈ ਉਹ ਜਾਣਦਾ ਉਹ ਵੀ ਅੰਦਰ ਹੈ ਉਹ ਕਿਹੜਾ ਬਾਹਰ ਹੈ ਜਿਹਦਾ ਫਰੀਦ ਉਹ ਵੀ ਅੰਦਰ ਹੈ ਉਹਨੂੰ ਵੀ ਦੱਸਣ ਦੀ ਲੋੜ ਨਹੀਂ ਉਹਨੂੰ ਆਪੇ ਪਤਾ ਲੱਗ ਜੇ ਹੈਗੀ ਤਾਂ ਆਪੇ ਪਤਾ ਲੱਗ ਜਾਂਦਾ ਮੈਂ ਤਾਂ ਮੋੜ ਮਹਿੰਗੀ ਲਈ ਜੀ ਸਟਾ ਫਰੀਦ ਬਹੁਤ ਮਹਿੰਗੀ ਮਿਲੀ ਹੈ ਮਨ ਦੇਣਾ ਪਿਆ ਪੈਸਾ ਨੂੰ ਜੀ ਸਟਾ ਮਨ ਦੇ ਪਿਆ ਉਹਦੇ ਪਾਣੀ 'ਚ ਚੱਲਿਆ ਤਾਂ ਫਰੀਦ ਬਣੀ ਹੈ ਆਪਣੇ ਮਨ ਨੂੰ ਮਾਰਿਆ ਆਪਣੇ ਮਨ ਨੂੰ ਉਹਦੇ ਵਿਰੋਧ ਤੋਂ ਬੋੜਿਆ ਆਪਣੇ ਮਨ ਨੂੰ ਸਮਝਾਇਆ ਜੇ ਲੱਗਦਾ ਸੀ ਨਾ ਵੀ ਉਹਦੀ ਮੇਰੇ ਨਾਲ ਕਿਤੇ ਗੱਲ ਤੇ ਮਿਲਦੀ ਨਹੀਂ ਹੈ ਰਹਿ ਤਾਂ ਆਪਣੇ ਮਨ ਨੂੰ ਕਹਿ ਵੀ ਇਹ ਠੀਕ ਹੈ ਤੂੰ ਗਲਤ ਕਿਤੇ ਨਹੀਂ ਨਾ ਰਹਿ ਮਿਲਦੀ ਆਪਣੇ ਮਨ ਨੂੰ ਕਹਤਾ ਵੀ ਆਪਾਂ ਗਲਤ ਹੈ ਠੀਕ ਹੈ ਬਸ ਤੂੰ ਚੁੱਪ ਕਰ ਜਾ ਹੁਣ ਇੱਥੇ ਇਹੀ ਠੀਕ ਹੈ ਇਸ ਨੂੰ ਆ ਕਰਦੇ ਆਪੇ ਫਰੀਦ ਹੋ ਗਈ ਜਾਣ ਨਹੀਂ ਕੀਤੀ ਵੀ ਮੈਂ ਵੇਲ ਨਹੀਂ ਖਾਂਦੀ ਇਹ ਗੱਲ ਮੇਰੇ ਨਾਲ ਆਪਣੇ ਆਪ ਨੂੰ ਬਦਲ ਲਿਆ ਉਹ ਜਾ ਰਿਹਾ ਨਹੀਂ ਹੈ ਇਤਰਾਜ਼ ਨਹੀਂ ਕੀਤਾ ਦੱਸਿਆ ਨਹੀਂ ਵੀ ਮੈਨੂੰ ਲੱਗਦੀ ਹੈ ਗੱਲ ਸਾਧ ਸੰਗਤ ਬਿਨਾ ਭਾਉ ਨਹੀਂ ਹੈ ਸਾਧ ਸੰਗਤ ਤੇ ਬਿਨਾ ਭਾਉ ਭੁੱਖ ਨਹੀਂ ਪੈਦਾ ਹੁੰਦੀ ਭਾਉ ਦਾ ਮਤਲਬ ਭੁੱਖ ਕਾਦੀ ਪ੍ਰੇਮ ਦੀ ਪ੍ਰੇਮ ਦੀ ਭੁੱਖ ਉੱਥੇ ਪੈਦਾ ਹੋਊਗੀ ਜਿੱਥੇ ਭੁੱਖ ਵਾਲੇ ਕੋਈ ਹੋਰ ਸਾਧ ਸੰਗਤ ਬਿਨਾ ਭਾਉ ਨਹੀਂ ਉਪਜਾ ਭੁੱਖ ਕਿਵੇਂ ਪੈਦਾ ਹੋਊ ਭੁੱਖ ਤਾਂ ਕਿਸੇ ਨੂੰ ਦੇਖ ਕੇ ਕਿਸੇ ਨੂੰ ਸੁਣ ਕੇ ਤਾਂ ਹੀ ਪੈਦਾ ਹੋਊਗਾ ਅਸਲ ਸਾਧ ਸੰਗਤੀ ਹੋਣਾ ਲਫ਼ਜ਼ ਸਾਧ ਸੰਗਤੀ ਤਾਂ ਤੈਨੂੰ ਸਹਾਰੀਆ ਸੰਗਤ ਨਹੀਂ ਹੈ ਲਫ਼ਜ਼ ਸੰਗਤੀ ਹੈ ਸਾਧ ਸੰਗਤੀ ਬਿਨਾ ਭਾਉ ਨਹੀਂ ਸੰਗਤੀ ਲਫ਼ਜ਼ ਹੈ ਸੰਗਤੀ ਨੂੰ ਸੰਗਤ ਬਣ ਲੱਗ ਗਿਆ ਸੀ ਸਾਧ ਸੰਗਤੀ ਜਿੰਨਾ ਜਰ ਬੁੱਧੀ ਨੇ ਮਨ ਨੂੰ ਸਾਧਿਆ ਨਹੀਂ ਆਪਣੇ ਸੰਗਤੀ ਨੂੰ ਦੂਰ ਨਹੀਂ ਸਾਧਿਆ ਸੰਗਤੀ ਮਨ ਹੈ ਬੁੱਧੀ ਦਾ ਬੁੱਧੀ ਦਾ ਸੰਗਤੀ ਕੌਣ ਹੈ ਮਨ ਸੰਗਤੀ ਲਫ਼ਜ਼ ਲੈਂਦਾ ਸੰਗਤੀ ਲਫ਼ਜ਼ ਪੁਲਿੰਦਾ ਹੈ ਬੁੱਧੀ ਦਾ ਸੰਗਤੀ ਹੈ ਕੌਣ ਸਾਧ ਕਰਿਆ ਮਨ ਸਾਧਨਾ ਇਹਨੂੰ ਸਾਧ ਲਿਆ ਮਨ ਸਾਧੇ ਸੋ ਇਹਨੂੰ ਇਹ ਮੋੜਿਆ ਹਰੇ ਗੱਲੋਂ ਉਹ ਮੋੜਨਾ ਹੀ ਸਾਧਾ ਇਹਨੂੰ ਪਿਛੇ ਹਟਾਇਆ ਵੀ ਤੂੰ ਹੀ ਕਦਮ ਜਿਹੜਾ ਅੱਗੇ ਰੱਖ ਲੈ ਪਿਛੇ ਕਰ ਲੈ ਇਹ ਮਨ ਸੰਗਤੀ ਨੂੰ ਸਾਧ ਕੇ ਹੀ ਭੋਗ ਪੈਦਾ ਭੁੱਖ ਪੈਦਾ ਹੁੰਦੀ ਹੈ ਭਾਵ ਬਿਨਾਂ ਭਗਤੀ ਇਹ ਮਨ ਨਹੀਂ ਬਣਦਾ ਗੁਰਬਾਣੀ ਨੂੰ ਭੁੱਖ ਪੈਦਾ ਹੋਈ ਨਹੀਂ ਸਕਦੀ ਪ੍ਰੇਮ ਪੈਦਾ ਨਹੀਂ ਹੋ ਸਕਦਾ ਭਾਵ ਬਿਨ ਭਗਤ ਨਾ ਹੋਏ ਤੇਰੀ ਭਾਵ ਬਿਨ ਭਗਤੀ ਨਾ ਹੋਏ ਤੇਰੀ ਭੁੱਖ ਬਿਨ ਭਗਤੀ ਨਹੀਂ ਹੁੰਦੀ ਉਹ ਜੇ ਭੁੱਖ ਨਾ ਹੋਵੇ ਕੋਈ ਕੰਮ ਨਾ ਕਰੇ ਫਿਰ ਕੀ ਲੋੜ ਹੈ ਲੋਕਾਂ ਨੂੰ ਕੰਮ ਕਰਨ ਦੀ ਪਸ਼ੂ ਨਹੀਂ ਉੱਠ ਕੇ ਜਾਂਦਾ ਜੇ ਭੁੱਖ ਨਾ ਲੱਗੇ ਜਦੋਂ ਜੇ ਭੁੱਖ ਲੱਗੇ ਤੇ ਜਾਂਦਾ ਨਾ ਉੱਠ ਕੇ ਭੁੱਖ ਦੇ ਬਿਨਾਂ ਨਹੀਂ ਭਗਤੀ ਹੋ ਸਕਦੀ ਇਹ ਆ ਭੈ ਦੇ ਬਿਨਾਂ ਭਗਤੀ ਨਹੀਂ ਹੁੰਦੀ ਆ ਭੁੱਖ ਦੇ ਬਿਨਾਂ ਭਗਤੀ ਨਹੀਂ ਹੁੰਦੀ ਇਹ ਤਾਂ ਭੈ ਜੀ ਕੰਮ ਕਰਦਾ ਕਾਲ ਦੇ ਭੈ ਤੋਂ ਡਰਦਾ ਕਰਦਾ ਇਹ ਬਈ ਭੁੱਖ ਹੋਵੇ ਤੋਂ ਕਰਦਾ ਪਹਿਲਾ ਭੁੱਖ ਜਿਹੜੇ ਪਹਿਲੀ ਸਟੇਜ ਆ ਉੱਥੇ ਭੈ ਹੈ ਦੂਜੀ ਸਟੇਜ ਵਿੱਚ ਭੁੱਖ ਹੈ ਨਾਮ ਦੀ ਭੁੱਖ ਹੁੰਦੀ ਹੈ ਧਰਮ ਧਾਰਨ ਭੈ ਚ ਕਰਦਾ ਭੈ ਦਿਖਾਇਆ ਨਾ ਪਸਾਏਗਾ ਜਦ ਪੁਰ ਜਾਏਗਾ ਇਹ ਹੋਊਗਾ ਉਹ ਹੋਊਗਾ ਤੇ ਪੀੜੇ ਕਹਾਣੀ ਉਦੋਂ ਇਹਨੂੰ ਮੋੜਿਆ ਹੰਕਾਰ ਤੋੜਿਆ ਪੈ ਦਿਖਾ ਕੇ ਦਿਖਾ ਕੇ ਸੱਚੀ ਪੈ ਦਿਖਾ ਕੇ ਸੱਚ ਦੱਸ ਕੇ ਇੱਥੇ ਆ ਕੇ ਭੁੱਖ ਦੀ ਗੱਲ ਨਾ ਇੱਥੇ ਤਾਂ ਭੁੱਖ ਦੀ ਗੱਲ ਹੈ ਕਹਿ ਰਵਿਦਾਸ ਇੱਕ ਬੇਨਤੀ ਹਰਸਿਓ ਪੈਜ ਰੱਖੋ ਰਾਜਾ RAM ਮੇਰੀ ਉਹ ਕਹਿੰਦੇ ਨੇ ਮੈਨੂੰ ਭਗਤ ਪਾਉ ਮੈਨੂੰ ਭਗਤ ਨਾ ਹੋਏ ਤੇਰੀ ਹੋਏ ਤੇਰੀ ਇੱਥੇ ਜਾ ਕੇ ਕੀ ਸਿਆਪਾ ਪੈਂਦਾ ਫਿਰ ਇਹ ਕਹਤੇ ਕਹਤੀ ਇੱਥੇ ਜਾ ਕੇ ਪਰਪੰਚ ਰਚ ਲੈਂਦਾ ਸਿਆਪਾ ਹੈ ਇੱਥੇ ਹੀ ਪਰਪੰਚ ਰਚਦੇ ਜਾ ਕੇ ਬਿਰਲੇ ਕਹੀਏ ਨਾਨਕਾ ਜੇ ਨਾਲ ਕੇ ਪਰਪੰਚ ਜੇ ਮਾਇਆ ਦੀ ਭੁੱਖ ਪੈਦਾ ਹੋ ਜਾ ਮਾਇਆ ਇੰਨੀ ਆ ਜਾਂਦੀ ਹੈ ਸਾਹਮਣੇ ਨਹੀਂ ਹੁੰਦੀ ਜੇ ਮਾਇਆ ਦੀ ਭੁੱਖ ਇੱਥੇ ਆ ਜਾਵੇ ਸਮਝੋ ਬੇੜਾ ਗਰਕ ਹੋ ਗਿਆ ਜੇ ਨਾਮ ਦੀ ਭੁੱਖ ਨਾ ਰਹੀ ਮਾਇਆ ਦੀ ਆ ਗਈ ਗਿਆ ਡੁੱਬ ਗਿਆ ਫਿਰ ਵੱਡਾ ਜਹਾਜ਼ ਵੱਡੇ ਭਾਰ ਨਾਲ ਡੁੱਬਦਾ ਛੋਟੇ ਨਾਲ ਡੁੱਬਦਾ ਜਿੱਡਾ ਜਹਾਜ਼ ਵੱਡਾ ਹੋ ਜਾਂਦਾ ਉਹ ਚ ਭਾਰ ਵੀ ਵੱਡਾ ਹੀ ਚਾਹੀਦਾ ਤਾਂ ਡੁੱਬਦਾ ਉਹ ਵੱਡਾ ਤਾਂ ਵੱਡੀ ਮਾਇਆ ਆ ਗਈ ਡੁੱਬ ਗਿਆ ਮਾਇਆ ਵੀ ਜ਼ਿਆਦਾ ਹੀ ਉਹ ਥੋੜੀ ਨਾਲ ਡੁੱਬਦਾ ਨਹੀਂ ਹੈ ਉਹ ਵੱਡੇ ਆਦਮੀ ਨੂੰ 10 ਰੁਪਏ ਥੋੜੀ ਰਿਸ਼ਵਤ ਦੇ ਦੋ ਤੁਸੀਂ ਥੋੜੇ ਨੂੰ ਸਪਾਈ ਨੂੰ ਤਾਂ ਤੁਸੀਂ ਚਲੋ ਦੇ ਦੋਗੇ 10 20 ਵੀ ਚਪੜਾਸੀ ਨੂੰ ਉਹ ਤਾਂ ਸਪਾਈ ਵੀ ਲੈਂਦਾ 50 ਰੁਪਏ ਤੋਂ ਘੱਟ ਹੈਸੀਅਤ ਦੇ ਮੁਤਾਬਕ ਲਊਗਾ ਚੀਜ਼ ਇਸ ਕਰਕੇ ਜਿਹੜਾ ਕੋ ਪੜਨਾ ਹੁੰਦਾ ਉਹਦੀ ਵਸਤੂ ਨਾ ਡੁੱਬਦਾ ਹੋ ਜੇ ਇੱਥੇ ਭੁੱਖ ਨਹੀਂ ਨਾ ਨਾਮ ਦੀ ਤਾਂ ਭਗਤੀ ਨਹੀਂ ਹੋ ਸਕਦੀ ਇੱਥੇ ਆ ਕੇ ਸਾਚੇ ਨਾਮ ਕੀ ਲਾਗਾ ਭੁੱਖ ਉਤ ਭੁੱਖ ਖਾ ਚਲੀਏ ਦੁੱਖ ਦੁੱਖ ਤਾਂ ਹੈ ਇੱਥੇ ਵੀ ਜੋ ਮਹਿਸੂਸ ਹੁੰਦੇ ਪਰ ਉਹ ਕਹਿੰਦਾ ਨਾਮ ਨਾਲ ਆਪੇ ਚਲੇ ਜਾਣਗੇ ਤੁਸੀਂ ਮਾਇਆ ਤੋਂ ਦੁੱਖ ਹਟਾਉਣ ਦੀ ਗੱਲ ਛੱਡ ਦਿਓ ਦੁੱਖਾਂ ਦਾ ਰਾਜ ਆਦਮੀ ਮਾਇਆ ਸਮਝਦਾ ਨਾ ਸੰਤ ਵੀ ਸਮਝਦੇ ਨੇ ਜੀ ਸਰਦਾ ਦੀ ਮਾਇਆ ਬਿਨਾਂ ਤਾਂ ਹੀ ਕਹਿੰਦੇ ਨੇ ਨਾ ਮਾਇਆ ਬਿਨਾਂ ਨਹੀਂ ਸਰਦਾ ਉਹ ਰਾਜ ਮਾਇਆ ਸਮਝਦੇ ਨੇ ਜੇ ਤੇ ਭੁਖਰੀ ਹੈ ਤਾਂ ਇੱਥੇ ਫੇਰ ਮਾਇਆ ਵੱਲ ਨੂੰ ਚਲਾ ਜਾਊਗਾ ਫਿਰ ਟਾਣੀ ਉੱਤੋਂ ਥੱਲੇ ਨੂੰ ਆ ਜਾਊਗੀ ਫੜ ਲਾ ਕੇ ਥੱਲੇ ਝੁਕ ਜਾਂਦੀ ਹੈ ਟਾਣੀ ਫਿਰ ਉਹ ਦੰਦ ਹਾਂਜੀ ਕਹਿਰ ਰਵਿਦਾਸ ਇੱਕ ਬੇਨਤੀ ਹਰਸਿਓ ਪੈਜ ਰੱਖੋ ਰਾਜਾ ਰਾਮ ਮੇਰੀ ਰਵਿਦਾਸ ਕਹਿੰਦਾ ਹਰਸਿਓ ਇੱਕ ਬੇਨਤੀ ਹੈ ਮੇਰੀ ਪੈਜ ਰੱਖ ਇੱਥੇ ਤੂੰ ਕਾਦੀ ਮਾਇਆ ਕਬੇਰ ਧਿਆਨ ਮਾਇਆ ਜਦੋਂ ਫੇਰ ਚਲਿਆ ਜਾਵੇ ਮੇਰੀ ਭੁੱਖ ਨਾਮ ਦੀ ਬੜੀ ਰਹੇ ਇੱਥੇ ਕੀ ਕਹਿੰਦਾ ਕਬੀਰ ਕਬੀਰ ਆਏ ਮੁਝੇ ਪੇ ਅਣਕ ਕਰੇ ਕਰ ਭੇਖ ਪਾਇਆ ਦੇਖ ਭੇਖ ਧਾਰਨ ਕਰਕੇ ਆਉਂਦੀ ਹੈ ਹਮ ਰੱਖੇ ਕੋ ਆਪਣੇ ਉਰ ਕੀ ਦੋ ਆਦੇਸ਼ ਉਹਦਾ ਗਿਆਨ ਸੀ ਉਹਨੇ ਬਚਾ ਲਿਆ ਵੀ ਇੱਥੇ ਮਰ ਜਾਏਗਾ ਦੂਰ ਇੱਥੇ ਡੁੱਬਣ ਸਮਝ ਸੀ ਜਿਹਨੂੰ ਸਮਝ ਆਵੇ ਡੁੱਬਣ ਵਾਲੀ ਗੱਲ ਹੈ ਉਹ ਬਚ ਜਾਂਦਾ ਨਹੀਂ ਨਹੀਂ ਡੁੱਬ ਜਾਂਦੇ ਨੇ ਜੇ ਪਹਿਲਾਂ ਨਾ ਵੀ ਹੋਵੇ ਭੁੱਖ ਜੇ ਅੰਗੜੇ ਕਰ ਜਾਵੇ ਫਿਰ ਵੀ ਡੁੱਬ ਜਾਂਦਾ ਜੇ ਪਹਿਲਾਂ ਦਾ ਇਰਾਦਾ ਹੀ ਮਾਇਆ ਦਾ ਹੋਵੇ ਤਾਂ ਰੌਲਾ ਹੀ ਕੋਈ ਨਹੀਂ ਉਹਦਾ ਡੁੱਬਣ ਵਾਸਤੇ ਹੁੰਦਾ ਸਭ ਕੁਝ ਉਹਦਾ ਨਹੀਂ ਬਰੋਣਾ ਹਾਂ